ਸ਼ਬਦ ਭਾਖਤ ਸਸੀ ਜੋਤ ਅਪਾਰਾ ਜਵਾਬ ਆ ਜਿਹੜਾ ਚੰਦਰਮਾ ਉਹਦੇ ਚ ਅਪਾਰ ਜੋਤ ਜਿਹੜਾ ਹੁੰਦੀ ਹੈ ਨਾ ਅਪਾਰ ਜੋਤ ਅਪਾਰ ਗਿਆਨ ਤਾਂ ਦਾ ਉਹ ਹਵਾ ਘਰ ਹੁੰਦਾ ਹੈ ਗਿਆਨ ਦਾ ਬੰਦਾ ਬਰ ਰਿਹਾ ਹੈ ਜਦ ਮਨ ਟਿਕ ਜਾਂਦਾ ਹੈ ਸ਼ਾਂਤ ਹੋਏ ਮੇਰਾ ਮਨ ਟਿਕਦਾ ਹੀ ਨਹੀਂ ਪਾਣੀ ਦੇ ਥੱਲੇ ਤੁਸੀਂ ਥੋੜੀ ਥੋੜੀ ਥੋੜੀ ਥੋੜੀ ਅੱਗ ਡਾਲਦੇ ਰਹੋ ਨਾ ਵੀ ਜਾਓ ਜੇ ਪਾਣੀ 'ਚ ਗਰਮੀ ਵੱਧੀ ਰਹੂਗੀ ਚਾਹੇ ਉੱਤੋਂ ਚਾਹੇ ਥੱਲੇ ਪਾਣੀ ਦੇ ਵਿੱਚ ਸਰਕੂਲੇਸ਼ਨ ਚੱਲਦਾ ਰਹੂਗਾ ਥੱਲੇ ਆ ਕੇ ਜਾਓ ਗਰਮ ਪਾਣੀ ਉੱਤੇ ਨੂੰ ਜਾਂਦਾ ਠੰਡਾ ਥੱਲੇ ਰੁਕ ਜਾਂਦਾ ਉੱਤੋਂ ਨੂੰ ਜਾਓ ਤਾਂ ਵੀ ਥੋੜੀ ਦੇਰ ਥੋੜੀ ਦੂਰ ਤੱਕ ਸਰਕੂਲੇਸ਼ਨ ਚੱਲਦਾ ਬੰਦ ਕਾ ਹੁੰਦਾ ਸਰਕੂਲੇਸ਼ਨ ਪਾਣੀ ਵਿੱਚ ਬਰਫ ਬਣੇ ਤੇ ਬੰਦ ਹੋਈ 4 ਡਿਗਰੀ ਤੇ ਆ ਕੇ ਸਰਕੂਲੇਸ਼ਨ ਬੰਦ ਹੋ ਜਾਂਦੀ ਫਿਰ ਪਾਣੀ ਫੈਲਣ ਲੱਗ ਜਾਂਦਾ ਪਹਿਲਾਂ ਪਾਣੀ ਫੈਲਦਾ ਫਿਰ ਪਾਣੀ ਸੁੱਕੜਦਾ 4 ਡਿਗਰੀ ਤੱਕ 4 ਡਿਗਰੀ ਬਾਅਦ ਫਿਰ ਫੈਲਦਾ ਜਿਹੜੇ ਭਾਂਡਿਆਂ 'ਚ ਬਰਫ਼ ਜਮਾਈ ਜਾਂਦੀ ਹੈ ਨਾ ਉਹ ਭਾਂਡੇ ਥੋੜੇ ਜਿਹਾ ਖਾਲੀ ਰੱਖੀ ਦੇ ਪਾਣੀ ਤੋਂ ਜੇ ਪਾਣੀ ਭਰ ਕੇ ਤੁਸੀਂ ਬੋਤਲ ਰੱਖ ਦਿਓ ਫ੍ਰਿਜ ਦੇ ਵਿੱਚ ਬੋਤਲ ਪਾੜ ਦੂੰਗਾ ਤੋ ਬਰਫ਼ ਨੇ ਫੈਲਣਾ ਉਹ ਫੈਲਣਾ ਫੈਲ ਕੇ ਫੜ ਨਾ ਚਲੋ ਉਹ ਤਾਂ ਅਲੱਗ ਗੱਲ ਹੈ ਸਾਇੰਸ ਦੀ ਗੱਲ ਹੈ ਜਦੋਂ ਬਰਫ਼ ਬਣ ਜਾਂਦੀ ਹੈ ਫਿਰ ਪਾਣੀ ਦਾ ਸਰਕੂਲੇਸ਼ਨ ਬੰਦ ਹੋ ਜਾਂਦਾ ਇਹਨਾਂ ਮਨ ਦੇ ਵਿੱਚ ਜਿਹੜੀਆਂ ਇੱਛਾਵਾਂ ਦਾ ਸਰਕੂਲੇਸ਼ਨ ਹੁੰਦਾ ਹੈ ਫੁਰਨਿਆਂ ਦਾ ਉਹ ਬੰਦ ਹੋ ਜਾਂਦਾ ਉਹ ਹੈਗਾ ਘਰ ਦਾ ਮਤਲਬ ਇਹ ਹੈ ਮਨ ਦੇ ਵਿੱਚ ਜਿਹੜੇ ਫੁਰਨੇ ਉੱਠੀ ਜਾਂਦੇ ਨੇ ਨਾ ਉਹ ਫੁੱਟ ਕੇ ਨਹੀਂ ਜਾਂਦੀ ਹੈ ਉਹ ਬੰਦ ਹੋ ਜਾਂਦੀ ਇਹ ਬਰਫ਼ ਦੇ ਵਿੱਚ ਬੰਦ ਹੋ ਜਾਂਦੀ ਸ਼ਬਦ ਭਾਖਤ ਸਸੀ ਜੋਤ ਅਪਾਰ ਸ਼ਬਦ ਹੈ ਉਪਦੇਸ਼ ਇਹ ਇੱਕ ਸ਼ਬਦ ਹੈ ਤੁਰਕੀ ਬਾਣੀ ਜੀ ਜਦੋਂ ਤੁਰਕੀ ਬਾਣੀ ਦਾ ਵਿਖਿਆਨ ਕਰਦਾ ਹੈ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੇ ਲਾ ਲੋ ਜਦੋਂ ਇਹ ਕੰਮ ਕਰਦਾ ਫੇਰ ਅਪਾਰ ਜੋਤ ਆਉਂਦੀ ਹੈ ਉਦੋਂ ਮਨ ਹਵਾ ਕਰਵਾਉਂਦਾ ਉਹ ਤੋਂ ਪਹਿਲਾਂ ਨਹੀਂ ਬਣਦਾ ਉਹ ਤੋਂ ਪਹਿਲਾਂ ਨਹੀਂ ਬਣਦਾ ਉਹ ਤੋਂ ਪਹਿਲਾਂ ਨਹੀਂ ਵੜ ਸਕਦਾ ਉਹ ਤੋਂ ਪਹਿਲਾਂ ਹਾਂ ਠੰਡਾ ਹੁੰਦਾ ਚਲੇ ਜਾਂਦਾ ਠੰਡਾ ਹੁੰਦਾ ਚਲੇ ਜਾਂਦਾ ਠੰਡਾ ਹੁੰਦਾ ਚਲੇ ਜਾਂਦਾ ਚਾਰ ਡਿਗਰੀ ਤੇ ਆ ਕੇ ਫਿਰ ਫੈਲਣ ਲੱਗ ਜਾਂਦਾ ਔਰ ਚਾਰ ਡਿਗਰੀ ਤੇ ਜਾਂ ਫਿਰ ਥੱਲੇ ਨੂੰ ਜਾਂਦਾ ਫਿਰ ਜਿਉਂਦਾ ਹੋ ਜਾਂਦਾ ਪਰ ਹੋਇਆ ਪਹਿਲਾਂ ਤਾਂ ਠੰਡਾ ਹੁੰਦਾ ਸੁੱਕੜਦਾ ਸੁਗੜਦਾ ਮੁਕਤ ਦੁਆਰਾ ਸਭ ਕਰਾ ਪਹਿਲਾ ਮਨ ਇਕੱਠਾ ਹੁੰਦਾ ਹੈ ਜਾਂ ਮੁਕਤ ਦੁਆਰੇ ਪਾਰ ਹੋ ਜਾਂਦਾ ਫਿਰ ਫੈਲਣ ਲੱਗ ਜਾਂਦਾ ਫਿਰ ਤਾਂ ਸੱਚਖੰਡ ਦਾ ਵੀ ਆ ਗਈ ਜਿੱਥੇ ਮਰਜੀ ਸੈਰ ਕਰੇ ਜਾਂ ਸੈਰ ਕਰੂ ਮੈਂ ਸੁਗੜੂ ਫਿਰ ਤਾਂ ਫੈਲੂਗਾ ਸ਼ਬਦ ਭਾਖਤ ਆ ਜਿਹੜੀ ਗੁਰਬਾਣੀ ਜਦੋਂ ਭਾਖੀ ਹੈ ਨਾ ਬੋਲੀ ਹੈ ਜਦੋਂ ਨਾਮ ਦਾ ਬਖਿਆਨ ਕੀਤਾ ਨਾਨਕ ਨਾਮ ਬਖਾਣਾ ਜਿਨ੍ਹਾਂ ਨੇ ਨਾਮ ਦਾ ਵਿਖਿਆਨ ਕੀਤਾ ਜਿਨ੍ਹਾਂ ਨੇ ਹੁਕਮ ਦਾ ਵਿਖਿਆਨ ਕੀਤਾ ਉਹਨਾਂ ਦੀ ਇਹ ਅਵਸਥਾ ਬਣਦੀ ਉਸ ਉਹ ਅਵਸਥਾ ਦੇ ਵਿੱਚ ਜਾ ਕੇ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ ਨੇ ਜੋਗੀ ਨੂੰ ਦੱਸਦੇ ਨੇ ਭਈ ਉਹ ਤਾਂ ਇਹ ਅਵਸਥਾ ਭਗਤਾਂ ਦੀ ਅਵਸਥਾ ਭਗਤਾਂ ਦੀ ਅਵਸਥਾ ਤੋਂ ਪਹਿਲਾਂ ਹੋਰ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਨੇ ਬਾਣੀ ਰੱਖੀ ਹੈ ਸਾਰੇ ਭਗਤ ਨੇ ਸ਼ਬਦ ਭਾਸ਼ਾ ਦਾ ਮਤਲਬ ਹੈ ਇਸ ਸ਼ਬਦ ਨੂੰ ਭਾਖਣਾ ਚਾਹੇ ਕਵਤਾ ਜਨਾ ਕਹੇ ਐਕਸਪਲੇਨ ਦੇ ਇਹਨੂੰ ਯਾਨੀ ਇਹਦੀ ਸੋਚੀ ਹੋਊ ਤਾਂ ਐਕਸਪਲੇਨ ਕਰੂ ਜੋ ਤਾਂ ਸਾਡੇ ਤਨ ਗੁਰੂਆਂ ਦਾ ਸ਼ਬਦ ਹੈ ਨਹੀਂ ਇਹਦੇ ਵਿੱਚ ਪਰ ਸ਼ਬਦ ਭਾਖਿਆ ਉਹਨਾਂ ਨੇ ਵੀ ਉਹਨਾਂ ਨੇ ਗੁਰਬਾਣੀ ਦਾ ਗਿਆਨ ਲੋਕਾਂ ਨੂੰ ਦਿੱਤਾ ਹੈ ਸੋਝੀ ਦਿੱਤੀ ਹੈ ਸੋਝੀ ਉਹਨਾਂ ਨੂੰ ਸੀ ਔਰ ਦਿੱਤੀ ਹੈ ਕਬ ਦਾ ਜਰੀ ਭਾਗਿਆ ਲੋੜ ਵੀ ਨਹੀਂ ਸੀ ਦੋਵੇਂ ਮਾਲੇ ਦੀ ਥੋੜੀ ਜਿਹੀ ਬਾਣੀ ਹੋਰ ਬਾਅਦ ਚ ਕੁਝ ਸਵਾਲ ਉਸ ਵੇਲੇ ਹੋਰ ਇਕੱਠੇ ਹੋ ਗਏ ਸ਼ੰਕਬ ਦੋਵੇਂ ਮਾਲੇ ਦੇ ਜਵਾਬ ਦਿੱਤੇ ਗਏ ਉਹਦੇ ਬਾਅਦ ਦਸਮ ਪਾਸ਼ਾ ਨੇ ਉਹ ਦਸਮ ਕਰਾਂ ਤੇ ਫਿਰ ਕੁਝ ਜਵਾਬ ਦਸਮਾਂ ਉਹਨਾਂ ਤੇ ਅੜ ਦੇਤੇ ਉਹਦੀ ਭਾਸ਼ਾ ਵੀ ਹੋਰ ਹੈ ਉਹ ਗੱਲ ਵੀ ਹੋਰ ਹੈ ਉੱਥੇ ਮਾਤਾ ਪ੍ਰਧਾਨ ਹੈ ਇੱਥੇ ਬਾਪ ਪ੍ਰਧਾਨ ਇੱਥੇ ਕਰਤਾ ਪੁਰਖ ਹੈ ਇੱਥੇ ਕਰਤਾ ਪੁਰਖ ਹੈ ਇੱਥੇ ਪੁਰਖ ਪ੍ਰਧਾਨ ਇਹ ਗ੍ਰੰਥ ਵਿੱਚ ਪੁਰਖ ਪ੍ਰਧਾਨ ਹੈ ਉੱਥੇ ਮਾਤਾ ਪ੍ਰਧਾਨ ਉੱਥੇ ਚੰਡੀ ਪ੍ਰਧਾਨ ਉੱਥੇ ਬਵੇ ਇੱਥੇ ਬਵੇਕ ਪ੍ਰਧਾਨ ਹੈ ਉੱਥੇ ਬਵੇਕ ਬੁੱਧੀ ਪ੍ਰਧਾਨ ਦਸ ਪ੍ਰਾਂਤ ਵਿੱਚ ਵਿਵੇਕ ਬੁੱਧੀ ਪ੍ਰਧਾਨ ਹੈ ਵਿਵੇਕ ਪ੍ਰਾਪਤ ਕਰਕੇ ਵਿਵੇਕ ਬੁੱਧੀ ਨੂੰ ਕਿਵੇਂ ਵਰਤਣਾ ਫੇਰ ਕੀ ਕਰਨਾ ਉਹ ਦੱਸਣਾ ਵਿੱਚ ਸੰਸਾਰ ਵਾਸਤੇ ਜੇ ਕਿਤੇ ਖਾਲਸੇ ਦੀ ਦਾਦਾ ਰਾਇਦੀ ਹੋ ਜਵੇ ਕਿਸੇ ਵੇਲੇ ਇਹਨਾਂ ਜੋਰ ਹੋ ਜਵੇ ਬਹੁਤ ਸਾਰੇ ਗੁਰੂ ਹੋ ਜਾਣ ਫਿਰ ਉਹ ਕੀ ਕਰਨ ਸੰਸਾਰ ਵਾਸਤੇ ਫਿਰ ਕੀ ਕਰ ਉਹ ਦਸ ਪ੍ਰੰਤ ਵਿੱਚ ਹੋਰ ਇਹਦੇ ਤੇ ਇਸੇ ਕਰਕੇ ਉੱਥੇ 24 ਅਵਤਾਰ ਆਏ ਅਵਤਾਰਾਂ ਨੇ ਕੀ ਕੀਤਾ ਉਹ ਜੋ 10 ਅਵਤਾਰ ਠੀਕ ਨੇ 14 ਫਿਰ ਘਟਦੇ ਉਹਨੇ ਉਹਨਾਂ ਨੇ ਸੰਸਾਰ ਨੂੰ ਸੱਚ ਨਾਲ ਜੋੜਿਆ ਦੱਸਣ ਸੱਚ ਵਾਸਤੇ ਖਜ਼ਾਨੇ ਸਾਰੇ ਲਾਤੇ ਸੱਚ ਵਾਸਤੇ ਸਾਰੀ ਤਾਕਤ ਝੋਕਤੀ ਆਪਣੀ ਆਪਣੀ ਸਾਰੀ ਸ਼ਕਤੀਆਂ ਸੱਚ ਵਾਸਤੇ ਝੋਕਦੀ ਉਹਨਾਂ ਨੇ ਉਹ ਕਰਨ ਇਸ ਕਰਕੇ ਖਾਲ ਗੁਰੂ ਘਰ ਨੇ ਵੀ ਆਪਣੀ ਸਾਰੀ ਸ਼ਕਤੀ ਸੱਚ ਵਾਸਤੇ ਝੋਕੀ ਹੋਈ ਸੀ ਇਹ ਕੰਮ ਖਾਲਸੇ ਨੇ ਕਰਨਾ ਰਾਜ ਨਹੀਂ ਕਰਨਾ ਰਾਜ ਤਾਂ ਸੱਚ ਦਾ ਹੀ ਰਹੂ ਇਹਦਾ ਫੌਜ ਰਹੂ ਰਾਜ ਤਾਂ ਰਾਜਾ ਕਰਦਾ ਹੁੰਦਾ ਰਾਜ ਤਾਂ ਪਰਮੇਸ਼ਰ ਦਾ ਰਾਜ ਨਹੀਂ ਕਰਨਾ ਰਾਜ ਤਾਂ ਕਰ ਰਿਹਾ ਉਹ ਕੋਈ ਹਰ ਸਮਾਨ ਨਹੀਂ ਰਾਜਾ ਇਹ ਆਪ ਰਾਜੇ ਬਣਦੇ ਨੇ ਹਰ ਦੇ ਸ਼ਰੀਕ ਬਣਦੇ ਨੇ ਫਿਰ ਸੱਚ ਦੇ ਚੱਟਾ ਵਰਦਾਰਾਂ ਅਸੀਂ ਇਹ ਸੱਚ ਸਭਨਾ ਦਾ ਦਸਮ ਅਸੀਂ ਰਾਜ ਨਹੀਂ ਕਰਨਾ ਅਸੀਂ ਸੱਚ ਨੂੰ ਜੋੜਦੇ ਅੰਡਰ ਨਹੀਂ ਜੋੜਦੇ ਝੂਠ ਹਾਵੀ ਨਾ ਹੋ ਜਵੇ ਸੰਸਾਰ ਤੇ ਕਪਟ ਹਾਵੀ ਨਾ ਹੋ ਜਵੇ ਸੰਸਾਰ ਤੇ ਧੱਕੇਸ਼ਾਹੀ ਹਾਵੀ ਨਾ ਹੋ ਜਵੇ ਸੰਸਾਰ ਤੇ ਬੇਇਨਸਾਫੀ ਹਾਵੀ ਨਾ ਹੋ ਜਵੇ ਸੰਸਾਰ ਤੇ ਆ ਲੜਾਈ ਲੜਨੀ ਆਪਣੇ ਵਾਸਤੇ ਨਹੀਂ ਲੜਨੀ ਸੰਸਾਰ ਵਾਸਤੇ ਤਾਂ ਕਿ ਸਾਰਿਆਂ ਦਾ ਜੀਵਨ ਸੁਧਰੇ ਸਾਰਿਆਂ ਨੂੰ ਬੈਨੀਫਿਟ ਹੋਵੇ ਸਾਰਿਆਂ ਦੀ ਜੂਨ ਆਈ ਹੋਈ ਸਫਲ ਹੋਵੇ ਇਹ ਪਰਮਕਾਰ ਹੈ ਵੀ ਇਹ ਵੀ ਪਰਉਪਕਾਰੀ ਹੈ ਆਪਣਾ ਕਰ ਲਿਆ ਜਨ ਪਰਉਪਕਾਰੀ ਆਏ ਫਿਰ ਰਾਜ ਵੀ ਇਹ ਪਰਉਪਕਾਰ ਪ੍ਰੋਹਿਤ ਫਿਰ ਪ੍ਰੋਹਿਤ ਕਹਿੰਦੇ ਦੂਸਰੇ ਪ੍ਰੋਹਿਤ ਪੰਡਤ ਨੂੰ ਵੀ ਤਾਂ ਹੀ ਕਹਿੰਦੇ ਦੂਸਰੇ ਦਾ ਹਿਤ ਕਰੇ ਆਪਣਾ ਚਾਹੇ ਤਾਂ ਹੋਵੇ ਚਾਹੇ ਨਾ ਹੋਵੇ ਆਪਣਾ ਹਿਤ ਹੋਵੇ ਨਾ ਹੋਵੇ ਦੂਸਰੇ ਦਾ ਹਿਤ ਹੋਵੇ ਪਰੋ ਹਿਤ ਦੂਸਰੇ ਦਾ ਹਿਤ ਸਸੀ ਘਰ ਸੂਰ ਵਸੈ ਮਿਟੇ ਅੰਧਾ ਅੰਧਿਆਰ ਜਦੋਂ ਸ਼ਬਦ ਉਚਾਰਨ ਕਰਦਾ ਹੈ ਗੁਰਬਾਣੀ ਦਾ ਵਿਖਿਆਨ ਕਰਦਾ ਹੈ ਤਾਂ ਕੀ ਹੁੰਦਾ ਜਿੱਥੇ ਸਸੀ ਦਾ ਘਰ ਹੈ ਸੂਰਜ ਹੁੰਦਾ ਉੱਥੇ ਚੜਿਆ ਹੋਇਆ ਬਿਨਾਂ ਤੁਰਕੀ ਬਾਣੀ ਤੇ ਕੰਮ ਹੋ ਨਹੀਂ ਸਕਦਾ ਬੁਲਾਇਆ ਬੋਲਦਾ ਫਿਰ ਇਹ ਬੁਲਾਉਣ ਵਾਲਾ ਸੂਰਜ ਹੈ ਬੋਲਣ ਵਾਲਾ ਚੰਦਰ ਹੈ ਮੇਰੇ ਘਰ ਆਏ ਰਾਜਾ ਰਾਮ ਪਤਾਰਾ ਉੱਥੇ ਰਾਜਾ ਰਾਮ ਹੁੰਦਾ ਰਾਜਾ ਰਾਮ ਸੂਰਜ ਹੈ ਮੈਂ ਕੌਣ ਹਾਂ ਚੰਦਰਮਾ ਐਸੇ ਚੰਦਰਮਾ ਜਨਾਜਰ ਖੜਾ ਸੀ ਆਕਾਸ਼ ਦੇ ਵਿੱਚ ਰਾਤ ਸੀ ਸਵੇਰ ਤੇ ਖੜਾ ਰਿਹਾ ਸਤ 5 ਵਜੇ ਸੀ 7 ਵਜੇ ਸੂਰਜ ਨਿਕਲੇ ਆਇਆ ਜਿਉਂ-ਜਿਉਂ ਚੜਦਾ ਰਿਹਾ ਸੂਰਜ ਉੱਤੇ ਨੂੰ ਆ ਰਿਹਾ ਚੰਦਰੋਂ ਦੀ ਲਾਈਟ ਫਿੱਕੀ ਪੈਂਦੀ ਚਲੀ ਗਈ ਸੂਰਜ ਦਿਖਣ ਆਇਆ ਚੰਦਰਮਾ ਦੇ ਤੇ ਹਟ ਗਿਆ ਸੂਰਜ ਦਿਖਣ ਲੱਗ ਗਿਆ ਚੰਦਰਮਾ ਦਿਖਣ ਤੇ ਹਟ ਗਿਆ ਚੰਦਰਮਾ ਹੋਇਆ ਨਾ ਹੋਇਆ ਬਰਾਬਰ ਹੈ ਜੇ ਸੂਰਜ ਹੋਵੇ ਸਤਿਕਾਰ ਸੂਰ ਬਸੇ ਜਿੱਥੇ ਚੰਦਰਮਾ ਜਿਹੜਾ ਸੀ ਜਿਹੜੇ ਆਕਾਸ਼ 'ਚ ਜਾਂ ਉੱਥੇ ਸੂਰਜ ਆ ਗਿਆ ਫਿਰ ਉਹ ਜਿਹੜੀ ਰਾਤ ਵਾਲੀ ਚੰਦਰਮੇ ਵਾਲੀ ਸ਼ਾਂਤੀ ਹੈ ਨਾ ਉਹ ਤਾਂ ਚੰਦਰਮੇ 'ਚ ਰਹਿ ਗਈ ਚੰਦਰਮੇ ਵਾਲੀ ਸ਼ਾਂਤੀ ਤੇ ਚੰਦਰਮੇ ਦੇ ਵਿੱਚ ਹੀ ਠੰਡ ਬੰਦੀ ਸ਼ਾਂਤੀ ਤਾਂ ਮਨ ਕੋਲੇ ਹੈ ਮਨ ਤਾਂ ਜਾਣਦਾ ਚੰਦਰਮਾ ਨਹੀਂ ਗਰਮ ਹੋਇਆ ਚੰਦਰਮਾ ਹੋਇਆ ਹੀ ਹੈ ਜਾਇਦਾ ਸੀਗਾ ਗਰਮੀ ਤਾਂ ਇੱਥੇ ਹੋਈ ਹੈ ਫਿਰ ਫਿਰ ਸੂਰਜ ਚੜਦਾ ਫਿਰ ਤਪਸ਼ ਲੱਗਦੀ ਹੈ ਸਭ ਨੂੰ ਤਪਦਾ ਨਾ ਸਭ ਕੁਝ ਤਪਾ ਦਿੰਦਾ ਸਭ ਕੁਝ ਸਭ ਝੂਠ ਦਾ ਨਾਸ ਕਰਦਾ ਕਰਦਾ ਹੈ ਫਿਰ ਜਿਹੜੇ ਕਹਿੰਦੇ ਨੇ ਸਾਰੀਆਂ ਮੱਤਾਂ ਦਾ ਆਦਰ ਕਰੋ ਫਿਰ ਆਦਰ ਕਿਵੇਂ ਹੋ ਜੂਗਾ ਸਾਰੇ ਧਰਮਾਂ ਦਾ ਫਿਰ ਕੀ ਹੁੰਦਾ ਸਗਲ ਬਤਾਂਤ ਕੇਵਲ ਹਰ ਰਾਮ ਚੰਦਰਮਾ ਦਾ ਚੰਦਰਮਾ ਨਹੀਂ ਦਿੰਦਾ ਤੇ ਤਾਰਿਆਂ ਦੀ ਕੀ ਹਸਤੀ ਅਦੀ ਜਾਣ ਬਾਕੀ ਮੱਤਾਂ ਦਾ ਮਨ ਗਿਆ ਮੱਤਾਂ ਦਾ ਤਾਰੇ ਨੇ ਸਰ ਜੇ ਚੰਦਰਮਾ 10000 ਵੀ ਹੋਵੇ 50000 ਵੀ ਹੋਵੇ ਆਕਾਸ਼ ਤਾਂ ਵੀ ਦਿਖਣਾ ਚੰਦਰਮਾ ਨਾਲ ਬੜੇ ਬੜੇ ਤਾਰੇ ਨੇ ਗਈ ਚੰਦਰਮਾ ਨਾਲ ਜ਼ਿਆਦਾ ਉਹ ਦੂਰ ਕਰਕੇ ਛੋਟੇ ਦਿੰਦੇ ਨੇ ਸਰ ਕਈ ਤਾਰਿਆਂ ਦੀ ਲਾਈਟ ਚੰਦਰਮਾ ਨਾਲ ਬਹੁਤ ਜ਼ਿਆਦਾ ਦੂਰ ਕਰਕੇ ਛੋਟੇ ਲੱਗਦੇ ਨੇ ਜੇ ਸੂਰ ਚੜਦਾ ਤਾਂ ਤਾਰਾ ਦੀਦਾ ਜਦ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ ਸੱਚ ਪ੍ਰਗਟ ਹੁੰਦਾ ਝੂਠੀਆਂ ਬੱਤਾਂ ਸਾਰੀਆਂ ਖਤਮ ਹੋ ਜਾਂਦੀਆਂ ਸਤਿਕਾਰ ਸੂਰ ਮਿਟੇ ਬਚਾ ਮਿਟਿਆ ਦਾ ਸਾਰਿਆਂ ਦਾ ਧਿਆਰਾ ਮਿਟ ਜਾਂਦਾ ਸਾਰਿਆਂ ਦਾ ਭਲੇਖੇ ਦੂਰ ਹੋ ਜਾਂਦੇ ਨੇ ਔਰ ਇਹ ਭਲੇਖੇ ਪਾਉਣ ਵਾਲੀਆਂ ਬੱਤਾਂ ਨੇ ਸਾਰੇ ਚੁੱਪ ਕਰ ਜਾਂਦੇ ਨੇ ਭਲੇਖੇ ਦੂਰ ਹੋ ਜਾਂਦੇ ਨੇ ਸਾਰੇ ਗੁਰਬਾਣੀ ਭਲੇਖੇ ਦੂਰ ਕਰਦੀ ਹੈ ਹੋਰ ਕੀ ਕਰਦੀ ਹੈ ਜਾਨੋ ਕਿ ਅਕਲੀ ਸਾਹਿਬ ਹੈ ਅਕਲੀ ਪਾਈਏ ਮਾਨ ਅਕਲੀ ਪੜ ਕੇ ਬੁਝੀਏ ਅਕਲੀ ਕੀਜੇ ਦਾਨ ਨਾਲ ਦਰਾਖੇ ਆਖੇ ਰਾਏ ਹੋ ਹੋਰ ਗੱਲਾਂ ਸ਼ੈਤਾਨ ਬਾਕੀ ਨੂੰ ਸ਼ੈਤਾਨ ਕਹਿੰਦਾ ਸਾਰੇ ਜੇ ਜੋਗੀ ਸੁਭਾਤੀ ਲਾਉਂਦੇ ਨੇ ਉਸੇ ਅਕਲ ਦੀ ਕਿਹੜੀ ਲੋੜ ਦੱਸੋ ਉਹ ਕਹਿੰਦੇ ਅਕਲ ਤਾਂ ਡਿੱਕਾ ਪੈਦਾ ਕਰਦੀ ਹੈ ਅਕਲ ਦਾ ਉੱਥੇ ਢਿੱਕਾ ਪੈਦਾ ਕਰਦੀ ਹੈ ਸਮਾਤੀ ਲਾਉਣ 'ਚ ਇਸ ਕਰਕੇ ਜੋਗੀ ਬੇਅਕਲ ਕਰਦੇ ਨੇ ਉਹ ਤੂਤ ਕੌਣ ਹੁੰਦਾ ਬੇਅਕਲ ਬਹੁਤੇ ਨਸ਼ੇ ਖਾ ਕੇ ਅਕਲ ਨੂੰ ਜਿੰਦਾ ਲਾ ਦੇਣ ਉਹ ਤੂਤ ਹੋ ਜਾਣ ਉਹ ਤਰੀਕਾ ਨਹੀਂ ਅਕਲ ਜਦ ਪੂਰੀ ਹੁੰਦੀ ਹੈ ਨਾ ਸਾਡੇ ਕੋਲ ਪ੍ਰਚੰਡ ਹੁੰਦੀ ਜਦ ਅਗਲ ਪ੍ਰਚੰਡ ਹੁੰਦੀ ਹੈ ਜਿਹੜੀ ਪਹਿਲੀ ਸੋਚੀ ਹੁੰਦੀ ਹੈ ਨਾ ਰਾਤ ਵਾਲਾ ਦੀਦਾ ਹੁੰਦਾ ਕੁਝ ਉਹ ਨਹੀਂ ਦੀਦਾ ਫਿਰ ਉਹ ਜਿਹੜੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਕਹਿੰਦੇ ਦਸਮ ਪਾਸ਼ਾ ਇਹ ਨਹੀਂ ਹੈਗਾ ਵੀ ਸੁਧ ਬੁੱਧ ਖੋ ਲੈਂਦੇ ਨੇ ਬੇਅਕਲ ਹੋ ਜਾਂਦੇ ਨੇ ਬੇਅਕਲੀ ਵਾਲੀ ਸੁਧ ਨਹੀਂ ਰਹੀ ਬੇਅਕਲੀ ਵਾਲੀ ਬੁੱਧ ਨਹੀਂ ਰਹੀ ਜਿਹੜੇ ਬੇਅਕਲੀ ਚ ਦੀਆਂ ਗੱਲਾਂ ਸੀਆਂ ਉਹ ਨਹੀਂ ਰਹੀਆਂ ਹੁਣ ਬੇਅਕਲੀ ਵਾਲਾ ਗਿਆਨ ਨਹੀਂ ਕਰ ਰਿਹਾ ਕਥਾਵਾਂ ਨਹੀਂ ਸੁਣਾ ਰਿਹਾ ਹੁਣ ਉਹ ਉਹਦੇ ਆਪੇ ਹੀ ਵਿਸ਼ਵਾਸ ਕਰਦਾ ਵੀ ਇਹ ਗੱਲਾਂ ਨਾਲੇ ਗਲਤ ਨੇ ਪੌੜੀ ਸੁੱਧ ਸੀ ਨਾ ਪਹਿਲੀ ਅਰਬੁੱਧ ਬੁੱਧ ਸੀ ਕਿਉਂ ਖਤਮ ਹੋ ਗਈ ਪਹਿਲੀ ਗਰੂਪ ਗੁਜਾਤ ਕੋ ਲਖਣੀ ਛੱਡ ਦਿੱਤੀ ਇਹਨਾਂ ਨੇ ਇਹਦਾ ਅਰਥ ਲਾ ਲਿਆ ਸੁੱਧ ਕੀ ਨਾ ਸੁੱਧ ਬੁੱਧ ਕੀ ਨਾ ਬੁੱਧ ਰਹੀ ਵੀ ਪਾਗਲ ਹੋ ਗਿਆ ਤਸੂਰਾ ਖਾ ਗਏ ਹੋ ਜੋ ਫਿਰ ਪਾਗਲ ਜੋ ਘਟ ਚੰਦਰਮੇ ਦੀ ਰੋਸ਼ਨੀ ਚ ਜੋ ਸੀ ਉਹ ਗੱਲ ਹੈ ਚੰਦਰਮੇ ਦੀ ਰੋਸ਼ਨੀ ਵਿੱਚ ਕੋਈ ਵੀ ਰੰਗ ਸਹੀ ਰੰਗ ਨਹੀਂ ਦਿੰਦਾ ਤੁਹਾਨੂੰ ਦੇਖ ਲਿਓ ਚੰਦਰਮੇ ਦੀ ਰੋਸ਼ਨੀ 'ਚ ਜਿਹੜਾ ਰੰਗ ਹੋਊ ਸਹੀ ਨਹੀਂ ਦਿੰਦਾ ਰਾਤ ਨੂੰ ਸੂਰਜ ਦੀ ਰੋਸ਼ਨੀ 'ਚ ਰੰਗ ਸਹੀ ਨਹੀਂ ਸੱਚ ਨਹੀਂ ਦਿੰਦਾ ਜੇ ਰੰਗ ਸਹੀ ਨਹੀਂ ਦਿੰਦਾ ਸੱਚ ਵੀ ਨਹੀਂ ਦਿੰਦਾ ਰੰਗ ਕੁਝ ਹੋ ਰਿਹਾ ਦੇਖ ਕੁਝ ਹੋ ਰਿਹਾ ਸੱਚ ਕੁਝ ਹੋ ਰਿਹਾ ਤੁਸੀਂ ਤੁਹਾਨੂੰ ਦਿਖਦਾ ਕੁਝ ਹੋ ਰਿਹਾ ਉੱਤੇ ਸੱਚ ਕੁਝ ਹੋਰ ਹੈ ਦਿਸਦਾ ਕੁਝ ਹੋਰ ਹੈ ਚੰਦਰਮੇ ਦੀ ਲਾਈਟ ਦੇ ਵਿੱਚ ਉਹ ਜਾਂ ਲਾਈਟ ਨਹੀਂ ਰਹੀ ਉਹ ਰੰਗ ਵੀ ਨਹੀਂ ਰਿਹਾ ਉਹ ਸੋਝੀ ਵੀ ਨਹੀਂ ਰਹੀ ਉਹ ਭਲੇਖਾ ਵੀ ਨਹੀਂ ਰਿਹਾ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਸੁਖ ਦੁੱਖ ਸਮਕਰ ਨਾਮ ਆਧਾਰ ਉਸ ਵਾਸਤੇ ਕੀ ਹੈ ਸਰੀਰਕ ਸੁਖ ਦੁੱਖ ਦਾ ਕੋਈ ਇਹਨੂੰ ਵੀ ਸੁਧ ਕੀ ਸੁਧ ਬੁੱਧ ਕੀ ਬੁੱਧ ਕਹਿ ਸਕਦੇ ਸੁਖ ਦੁੱਖ ਬਰਾਬਰ ਹੈ ਸੰਸਾਰੀ ਸੁਖ ਦੁੱਖ ਦੀ ਚਿੰਤਾ ਨਹੀਂ ਕਿਉਂ ਨਹੀਂ ਉਹ ਤੇ ਦੁਖਦਾਰ ਹੈ ਜੇ ਦੁੱਖ ਨਹੀਂ ਹੈ ਤਾਂ ਦੀਵਾ ਬੁਝ ਜਾਣਾ ਦੁੱਖ ਤੇਲ ਹੈ ਦੁੱਖ ਵਿੱਚ ਪਾਇਆ ਤੇਲ ਉਹਦਾ ਨਾਮ ਦਾ ਦੀਵਾ ਅੰਦਰ ਜਲਦਾ ਦੁੱਖ ਕਰਕੇ ਜਲਦਾ ਜੇ ਤੇਲ ਖਤਮ ਹੋ ਜਾ ਦੀਵਾ ਬੁਝ ਨਹੀਂ ਜਾਂਦਾ ਦੁੱਖ ਤਾਂ ਭੁਗਦਾ ਹੈ ਦੁੱਖ ਕਾਦਰ ਦਾ ਬੰਦੇ ਲੈਂਦਾ ਦੁੱਖ ਵਾਸਤੇ ਹੀ ਪੰਗੇ ਲੈਂਦਾ ਵੀ ਦੀਵਾ ਜਲਦਾ ਰਹੇ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇ ਅੱਜ ਤੇਲ ਮੁੱਕੇ ਦੀਵਾ ਜਲੂਗਾ ਉਹ ਦੀਵਾ ਬੁਝਾਉਣਾ ਉਹਨੇ ਸੁਖ ਮੰਗ ਕੇ ਦੀਵਾ ਬੁਝ ਜਾਂਦਾ ਜਿਹੜੇ ਸੁਖ ਮੰਗਦੇ ਨੇ ਦੁਨਿਆਵੀ ਸੋਚ ਨਹੀਂ ਆਏ ਇਹ ਸੋਚ ਹੋ ਰਿਹਾ ਤਾਂ ਇਹਦਾ ਪਾਗਲ ਕਹਿੰਦੇ ਨੇ ਭਗਤਾਂ ਨੂੰ ਲੋਕ ਜਿਹੜਾ ਅੱਡੀਆਂ ਚਾ ਕੇ ਫਾਹ ਲੈਂਦੇ ਨੇ ਇਹ ਅੱਡੀਆਂ ਚਾ ਕੇ ਫਾਹ ਲੈਣ ਵਾਲੇ ਨੇ ਭਗਤ ਸਾਰੇ ਹੀ ਅਸਲ ਬਾਜਾ ਕੀ ਕਹਿ ਨੇ ਠੀਕ ਕਰ ਫੋਰ ਡਿਜ਼ੀਜ਼ ਸਰ ਜਾਣ ਬੁੱਝ ਕੇ ਆਪਣੇ ਸਰੀਰ ਵੀ ਠੀਕ ਕਰਾ ਔਰ ਅੰਗਰੇਜ਼ ਦੇ ਸਰਪਟ ਜਾਣ ਬੁੱਝ ਕੇ ਜਾਣ ਬੁੱਝ ਕੇ ਕਿਹਾ ਵੀ ਜਾਓ ਕਹਿੰਦਾ ਸਾਡਾ ਗੁਰੂ ਹੈ ਅਨੰਦਪੁਰ ਸਾਹਿਬ ਬੈਠਾ ਉਹਨੂੰ ਬਣਾ ਲਓ ਮੁਸਲਮਾਨ ਅਸੀਂ ਸਾਰੇ ਬਣ ਜਾਂਦੇ ਤੇ ਪੱਕਾ ਹੀ ਹੈ ਹੋਰ ਕੀ ਕੀਤਾ ਇੱਕ ਵਾਰ ਨੂੰ ਚੈਲੰਜ ਕਰ ਦਵੇ ਕੋਈ ਜੇ ਵਰਗੇ ਨੂੰ ਗੱਡੀਆਂ ਜਾ ਕੇ ਫਾਹ ਲੈਣ ਵਾਲੀ ਉਹ ਗੱਲ ਹੈ ਉਹ ਦੀਵਾ ਬੁੱਝ ਜਾਂਦਾ ਜੇ ਨਾ ਲੈਂਦੇ ਉਹਨੂੰ ਤੇਲ ਚਾਹੀਦਾ ਸੀਗਾ ਹੋਰ ਲੋੜ ਇਸ ਆਪਣਾ ਤੂੰ ਲੋੜਿਆ ਗਿਆ ਉਹਨੂੰ ਸਰੀਰ ਚ ਅਗਿਆਨ ਚਾਹੀਦਾ ਸੀ ਉਹਨੂੰ ਆਪਣਾ ਸੋਚ ਚਾਹੀਦਾ ਸੀ ਹੁਣ ਕੋਣ ਇਹ ਕੋਣ ਜਾਣੇ ਨੇ ਗੱਲਾਂ ਨੂੰ ਕੋਣ ਬੁੱਝੇ ਉਹ ਤਾਂ ਆਪਣਾ ਤੇਲ ਮਾਰਿਆ ਸੀ ਵਿੱਚ ਤੇਲ ਦਾ ਇਹਨਾਂ ਦੀਵਾ ਭਰਿਆ ਦੀਵਾ ਬੁਝਣਾ ਨਹੀਂ ਹੈ ਇਹਨਾਂ ਤੇਲ ਪੈ ਗਿਆ ਕਿ ਦੀਵਾ ਬੁਝਣਾ ਨਹੀਂ ਹੈ ਸੰਸਾਰੀ ਗੱਲ ਹੈ ਇਹ ਸੰਸਾਰੀ ਅਗਲੇ ਨੂੰ ਕੱਢੂ ਠੀਕ ਤੇ ਘਰ ਦੇ ਕਿਵੇਂ ਮੰਨ ਲੈਂਦੇ ਜਿਹੜੇ ਸੰਸਾਰੀ ਦੀ ਜਿਹੜੇ ਸੰਸਾਰੀ ਘਰ ਦੇ ਹੁੰਦੇ ਨੇ ਕਿਉਂ ਨਹੀਂ ਨਾਲ ਚੱਲਦੇ ਤਾਂ ਹੀ ਨਹੀਂ ਚੱਲਦੇ ਸੰਸਾਰ ਦੇ ਨਾਲ ਇਹਦਾ ਕੋਈ ਮੇਲ ਹੀ ਨਹੀਂ ਹੈ ਸੰਸਾਰ ਦਾ ਜਮ ਨਾਲ ਮੇਲ ਹੈ ਸੰਸਾਰ ਦਾ ਮੇਲ ਜਮ ਨਾਲ ਹੈ ਇਹਦਾ ਜਮ ਨਾਲ ਮੇਲ ਨਹੀਂ ਚੁੱਕਾ ਜਮ ਸੋ ਮੇਲ ਅਸੀਂ ਹੁਣ ਇਹਨੇ ਜਮ ਜਿੱਤਣਾ ਸੰਸਾਰ ਨੇ ਜਮ ਦਾ ਜਿੱਤਣਾ ਨਹੀਂ ਨਾ ਸੰਸਾਰ ਨੇ ਮਨ ਜਿਤਨਾ ਨਾ ਜਮ ਜਿਤਨਾ ਸੰਸਾਰ ਨੇ ਸੰਸਾਰ ਜਿਤਨਾ ਇੱਕ ਦੂਏ ਨੂੰ ਜਿਤਨਾ ਇੱਕ ਦੂਏ ਨੂੰ ਜਿਤਨਾ ਮੈਂ ਇਹ ਤੋਂ ਬਾਹਰ ਨਿਕਲ ਉਹ ਕਹਿੰਦਾ ਮੈਂ ਇਹ ਤੋਂ ਬਾਹਰ ਨਿਕਲ ਇਹ ਤਖਤ ਤੱਕੀ ਦੇ ਵਿੱਚ ਲੁਕ ਜਾਂਦਾ ਇੱਕ ਦੂਏ ਦੀਆਂ ਨਾਲ ਕੰਪੀਟੀਸ਼ਨ ਦੇ ਵਿੱਚ ਇੱਕ ਦੂਏ ਦੀਆਂ ਲੱਤਾਂ ਖੇਡੇ ਕੁਰਸੀਆਂ ਤੋਂ ਹੋਏ ਇਹ ਲੁਕ ਜਾਂਦਾ ਕੀ ਹੈ ਸੰਸਾਰ ਦੇ ਵਿੱਚ ਸੰਸਾਰੀ ਵਡਿਆਈ ਦੀ ਲੜਾਈ ਹੈ ਇਹਨਾਂ ਦੀ ਸੰਸਾਰੀ ਵਡਿਆਈ ਦੀ ਲੜਾਈ ਦੀ ਸਰਗਾ ਜਿਹੜੀ ਵਡਿਆਈ ਪ੍ਰਮਾਣ ਹੁੰਦੀ ਹੈ ਉਹਦਾ ਉਹਦੇ ਵਾਸਤੇ ਹੈ ਉਹਦਾ ਲੜਾਈ ਵੀ ਨਹੀਂ ਆਉਂਦੀ ਉਪਰਾਲਾ ਹੈ ਆਪਣਾ ਉਦਮ ਹੈ ਉਹਦੇ ਵਾਸਤੇ ਉਹਦੇ ਵਾਸਤੇ ਲੜਾਈ ਤਾਂ ਹੁੰਦੀ ਨਹੀਂ ਉਦਮ ਹੁੰਦਾ ਉਦਮ ਕਰਦੇ ਆ ਜੀ ਉਹਦੇ ਵਾ ਇਹ ਉਦਮ ਕਰਦੇ ਨੇ ਦੁਨੀਆ ਲੜਾਈ ਕਰਦੀ ਹੈ ਇੱਥੇ ਨਹੀਂ ਲੜਾਈ ਹੈ ਝਗੜਾ ਹਮਰਾ ਝਗੜਾ ਰਹਾ ਨਾ ਕੋ ਝਗੜਾ ਨਹੀਂ ਹੈ ਝਗੜਾ ਤਾਂ ਦੁਨੀਆ ਦੇ ਵਿੱਚ ਹੈ ਝਗੜਾ ਤਾਂ ਵਿਦਵਾਨਾਂ ਦਾ ਔਰ ਅੰਗਰੇਜ਼ ਨੂੰ ਤਾਂ ਪਤਾ ਹੀ ਕੋਈ ਨਹੀਂ ਹੈਗਾ ਵੀ ਕੀ ਹੋ ਰਿਹਾ ਔਰ ਅੰਗਰੇਜ਼ ਨੂੰ ਕਿੱਥੇ ਸਮਝ ਆ ਵੀ ਕੀ ਹੋ ਰਿਹਾ ਤਾਂ ਕੀ ਖੇਡ ਹੋ ਰਹੀ ਹੈ ਸੁਖ ਦੁੱਖ ਸਮ ਨਾਮ ਆਧਾਰ ਸੁਖ ਦੁੱਖ ਸਭ ਕਰ ਨਾਮ ਆਧਾਰ ਨਾਮ ਆਧਾਰ ਸੁੱਖ ਦੁੱਖ ਦੋਏ ਬਰਾਬਰ ਮੰਨ ਲੈ ਨਾਮ ਨੂੰ ਆਧਾਰ ਮੰਨਿਆ ਨਾਮ ਨਾਲ ਜੁੜਿਆ ਹੈ ਸੰਸਾਰ ਨਾਲ ਨਹੀਂ ਜੁੜਿਆ ਹੈ ਨਾਮ ਨਾਲ ਜੁੜਿਆ ਹੈ ਹੁਕਮ ਨਾਲ ਜੁੜਿਆ ਹੈ ਪਾਣੇ ਚ ਸੰਸਾਰ ਸਰੀਰ ਹੈ ਆ ਜਿਹੜਾ ਪੰਜ ਤਤ ਦਾ ਸਰੀਰ ਹੈ ਸੰਸਾਰ ਹੈ ਇਹਦੇ ਨਾਲੇ ਵੀ ਜੁੜਿਆ ਜਦ ਇਹਦੇ ਨਾਲੇ ਵੀ ਜੁੜਿਆ ਹੋਇਆ ਕਿੱਲਾ ਘੜ ਦਿੰਨੇ ਆਪਾਂ ਧਰਤੀ 'ਚ ਜੇ ਕਿੱਲਾ ਨਾ ਪੁੱਟ ਹੋਵੇ ਤਾਂ ਫਿਰ ਧਰਤੀ ਨੂੰ ਖਿੱਚ ਕੇ ਲੈ ਜਵੇ ਫਿਰ ਵੱਜ ਜਿੰਨਾ ਜਿਹੜਾ ਕਿੱਲਾ ਪੁੱਟ ਨਹੀਂ ਹੁੰਦਾ ਤੇ ਧਰਤੀ ਦਾ ਬੋਝ ਤਾਂ ਫਿਰ ਨਾਲੇ ਜਾਊਗਾ ਇੱਕ ਲੈ ਸਰੀਰ ਸੰਸਾਰ ਦੇ ਵਿੱਚ ਜਿਹੜਾ ਇਧਰ ਵੱਜ ਗਿਆ ਉਹ ਸੰਸਾਰ ਦਾ ਸਾਰਾ ਬੋਝ ਲੈ ਕੇ ਜਾਊਗਾ ਕਾਹਦੇ ਕਾਹੇ ਸੰਸਾਰ ਅਸੀਂ ਛੱਡਦੇ ਸਰੀਰ ਕਰਕੇ ਜੇ ਗੱਡ ਸਰੀਰ ਕਿੱਲੇ ਨੂੰ ਖੁੱਲ ਗਈ ਸਰੀਰ ਸੰਸਾਰ ਨੂੰ ਖੁੱਲ ਗਈ ਕਿੱਲੇ ਨੂੰ ਸਕਲ ਖੁੱਲ ਗਿਆ ਛਾਤੀ ਨੂੰ ਖੁੱਲ ਗਿਆ ਫਿਰ ਕਿੱਲਾ ਤਾਂ ਸਰੀਰ ਹੈ ਇਹਦੇ ਨਾਲ ਸੰਗਲ ਖੁੱਲ ਲੈਣਾ ਬਸ ਸੰਸਾਰ ਸਾਨੂੰ ਕੀ ਕਹਿੰਦੇ ਧਰਤੀ ਕੀ ਕਹਿੰਦੀ ਉਹਨੂੰ ਸੁਣ ਧਰਤੀ ਤੇ ਤਾਂ ਘੜੀ ਹੋਇਆ ਧਰਤੀ ਨਹੀਂ ਕੁਝ ਕਹਿੰਦੀ ਕਹਿੰਦਾ ਨਾ ਹੈ ਬਾਹਰ ਦੀ ਤਾਂ ਕੋਈ ਵੀ ਕੁਝ ਕਹਿੰਦਾ ਜੋ ਕੁਝ ਕਹਿੰਦਾ ਸਰੀਰ ਕਹਿੰਦਾ ਜਿਹਦੇ ਕਰਕੇ ਇਹ ਸਭ ਕੁਝ ਜਿਹਦਾ ਨਾ ਉਹ ਹੈ ਜੀ ਤੇ ਦੂਰੇ ਸਰੀਰ ਦਾ ਮੁਗਾ ਦੇ ਕੀ ਕਹਿੰਦਾ ਮੁਗਾ ਤਾਂ ਕੋਈ ਕੁਝ ਨਹੀਂ ਕਹਿੰਦਾ ਦੂਰੇ ਦਾ ਗੱਲੇ ਉਹਨਾਂ ਦੇ ਗਲਾਂ 'ਚ ਰੱਸੇ ਪਏ ਨੇ ਤੁਹਾਡੇ ਪਏ ਨੇ ਦੂਰੇ ਦਾ ਗੱਲਾ ਦੂਰੇ ਖਤਰ ਹੈ ਉਹਦੇ ਘੱਟ ਤਾਂ ਉਹ ਗੱਲ ਹੈ ਜਿਹਦਾ ਸਾਨੂੰ ਜਿਹਦੇ ਨਾਲ ਜਿਹੜੇ ਗੱਲੇ ਜੋ ਸਾਡਾ ਰਸਾ ਸਮਝ ਪਿਆ ਹੋਇਆ ਸਾਡੇ ਵਾਸਤੇ ਉਹੀ ਗੱਲ ਹੈ ਸੁਖ ਦੁਖ ਸਭ ਕਰ ਨਾਮ ਆਧਾਰਾ ਆਧਾਰਾ ਸੁਖ ਦੁਖ ਨੂੰ ਸਭ ਕਰਨਾ ਨਾਮ ਨੂੰ ਆਧਾਰ ਬਣਾਉਣਾ ਜੋਗੀਆਂ ਨੂੰ ਪਤਾ ਹੀ ਨਹੀਂ ਜੋਗੀ ਸੁਖ ਦੁਖ ਨੂੰ ਸਭ ਨਹੀਂ ਬੋਲਦੇ ਦੁੱਖ ਨੂੰ ਦੁੱਖ ਸਮਝਦੇ ਨੇ ਮੰਨਦੇ ਨੇ ਦੁੱਖ ਦਿੰਦੇ ਨੇ ਸਰੀਰ ਨੂੰ ਉਹ ਦੁੱਖ ਦਿੰਦੇ ਨੇ ਹੋਰ ਤਰ੍ਹਾਂ ਦਾ ਦਿੰਦੇ ਨੇ ਸਾਧਨਾ ਕਰਦੇ ਨੇ ਉਹ ਸਰੀਰ ਨੂੰ ਦਿੰਦਾ ਸਰੀਰ ਦਾ ਵਰਮੀ ਹੈ ਸੰਸਾਰ ਦਾ ਦੁੱਖ ਨਹੀਂ ਸੀ ਦੇਣਾ ਦੁੱਖ ਨੂੰ ਕੀ ਦੇਣਾ ਸੀ ਮਨ ਨੂੰ ਦੁੱਖ ਦੇਣਾ ਸੀ ਮਨ ਨੂੰ ਦੁੱਖ ਕਿਵੇਂ ਦੇਈਦਾ ਮਨ ਨੂੰ ਘੜ ਵੇਲੇ ਮਾਰੀਦਾ ਘੜੀਏ ਘੜੀਏ ਮਾਰੀਏ ਮਨ ਨੂੰ ਵਾਇਆ ਤੋਂ ਮੋੜਨਾ ਝੂਠ ਤੋਂ ਮੋੜਨਾ ਸੱਚ ਵੱਲ ਲਾਉਣਾ ਜਿਹੜਾ ਹੈ ਇਹ ਮਨ ਇਸ ਗੱਲ ਦਾ ਦੁੱਖ ਹੁੰਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਹ ਤਾਪ ਨਾਲ ਠੀਕ ਹੁੰਦਾ ਜਿਹੜਾ ਤਾਪ ਹੈ ਨਾ ਸਾਡਾ ਤਾਪ ਮਨ ਨੂੰ ਜ਼ਬਰਦਸਤੀ ਗੁਰਮਤਿ ਬਣਾਉਣੀ ਇਹ ਤਾਪ ਹੈ ਜਪ ਕੀ ਹੈ ਗੁਰਬਾਣੀ ਗੁਰਮਤ ਸਮਝਣੀ ਜਪ ਹੈ ਗੁਰਮਤ ਨੂੰ ਬੰਨਣ ਨੂੰ ਵਾਸਤੇ ਮਨ ਨੂੰ ਮਜਬੂਰ ਕਰਨਾ ਇਹ ਤਾਂ ਕਿ ਮੰਨਣ ਵੇਲੇ ਦੁੱਖ ਹੀ ਹੁੰਦਾ ਹੈ ਸੁਣਨ ਵੇਲੇ ਨਹੀਂ ਹੁੰਦਾ ਸਮਝਣ ਵੇਲੇ ਦੁੱਖ ਨਹੀਂ ਮੰਨਦਾ ਸੁਣਨ ਵੇਲੇ ਦੁੱਖ ਨਹੀਂ ਮੰਨਦਾ ਮੰਨਣ ਵੇਲੇ ਦੁੱਖ ਹੁੰਦਾ ਜਿਹੜੀ ਚੀਜ਼ ਤੋਂ ਦੁੱਖ ਮੰਨਦਾ ਹੋਏ ਤਾਂ ਹੈ ਉਸ ਤਪ ਦਾ ਤਾਂ ਕੋਈ ਲਾਭ ਹੈ ਝੂਠਿਆਂ ਦਬਾਉਣ ਦਾ ਕੀ ਲਾਭ ਹੈ ਜੀ ਝੂਠਿਆਂ ਦਬਾਉਣ ਦਾ ਲਾਭ ਇਹ ਹੈ ਕਿ ਲੋਕ ਕਹਿੰਦੇ ਬੱਲੇ ਬੱਲੇ ਵੀ ਜੇੜ ਦੇ ਵੀ ਦੇਖੇ ਨਹੀਂ ਆਖੇ ਬੈਠਾ ਬੜਾ ਸੰਤਾ ਬੜਾ ਕਰਨੀ ਵਾਲਾ ਚਲੋ ਜੀ ਮਾਨਤਾ ਇਹਦੀ ਹੋ ਜਾਏ ਚਲੋ ਦੋ ਚਾਰ ਵਾਰ ਝੂਠੀਆਂ ਸਫਾਈਆਂ ਵਿਹਲੇ ਬੈਠੇ ਰੋਟੀ ਮਿਲ ਲੱਗ ਜਾਂਦੀ ਆਲਾ ਵਟੜ ਦੀ ਭੁੱਖ ਦਾ ਲਾਭ ਹੋਰ ਕੁਝ ਨਹੀਂ ਬਿਨਾ ਹੱਥ ਲਾਏ ਰੋਟੀ ਮਿਲ ਲੱਗ ਜਾਂਦੀ ਦੁਨੀਆ ਦੀ ਇੱਜ਼ਤ ਹੋ ਜਾਂਦੀ ਬੜੇ ਸਦਾਈ ਲੋਕ ਨੇ ਜਿਹਨਾਂ ਨੂੰ ਗਿਆਨ ਹੈ ਜਿਹਨਾਂ ਨੂੰ ਜਿੱਤੇ ਤੋਂ ਜਿੱਤੇ ਤੋਂ ਜਾਂਦੀ ਗੁਰੂ ਕਾ ਦੀ ਇੱਜ਼ਤ ਕਰਦਾ ਐਸੇ ਲੋਕਾਂ ਦੀ ਗੁਰਬਾਣੀ ਦਾ ਕਹਿੰਦੀ ਹੈ ਤਬਾਹੀ ਲੋਭੀ ਹੈ ਲੋਭੀ ਤਬਾ ਹੁੰਦਾ ਉਹ ਤਾਂ ਲੋਭ ਕਰਕੇ ਕਰਦਾ ਵੀ ਬੈਠੇ ਨੂੰ ਰੋਟੀ ਮਿਲੂਗੀ ਲੋਭ ਹੈ ਉਹਦੇ ਅੰਦਰ ਇਸ ਤਪਿਆ ਨੂੰ ਇਹ ਤਪ ਨੂੰ ਖੰਡਨ ਕਰਦੀ ਹੈ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਹਿਰਦੇ ਭਾਉ ਹੈ ਦੂਜਾ ਉਹ ਭੁੱਖ ਤਾਂ ਮਾਇਆ ਦੀ ਹੈ ਤਾਂ ਜਿੱਥੇ ਭਾਉ ਦੂਜਾ ਭੁੱਖ ਮਾਇਆ ਦੀ ਹੈ ਸਰੀਰ ਦੀ ਭੁੱਖ ਜਿੱਥੇ ਬੁਰੇ ਹੈ ਜਿਹੜੇ ਜਪ ਤਪ ਕੀਤੇ ਨੇ ਸਰੀਰ ਵਾਸਤੇ ਸਰੀਰ ਦੀਆਂ ਲੋੜਾਂ ਵਾਸਤੇ ਸਾਰੇ ਨਿਸਫਲ ਨੇ ਕਾਹਦਾ ਤਜਾਬਾ ਹੋਏ ਕਾਦਾ ਤਾਬਾ ਹੋ ਕਾਦੇ ਵਰਤ ਨੇ ਕਾਦੀ ਪੂਜਾ ਹੈ ਸਰੀਰ ਦਾ ਕੀ ਹੱਥ ਪੈਰ ਦੱਸੇ ਨੇ ਕੰਮ ਕਰੋ ਖਾਓ ਇਹਦਾ ਤਾਂ ਹਾਲ ਦੁਨੀਆ ਹੀ ਕਰਦੀ ਹੈ ਤੁਸੀਂ ਨੂੰ ਧਰਮ ਦਾ ਸਾਧਨ ਬਣਾ ਲਿਆ ਸਰੀਰ ਪਾਣ ਵਾਸਤੇ ਥੋੜੇ ਨਾਲ ਧਰਮ ਉਹ ਅਨੇ ਜਿਹੜੇ ਕਮਾ ਕੇ ਖਾਂਦੇ ਨੇ ਕਾਲ ਖਾਏ ਕੇ ਛੱਥੋਂ ਦੇ ਉਹ ਚੰਗੇ ਨੇ ਜਿਨ੍ਹਾਂ ਨੇ ਵੀ ਰਾਹ ਪਛਾਣਿਆ ਗੁਰਮਤ ਦਾ ਉਹਨਾਂ ਨੇ ਘਾਲ ਖਾਦਾ ਆਪਣੀ ਦਸਾਂ ਨੂੰ ਦੀ ਕਿਰਤ ਕਰਕੇ ਖਾਦਾ ਕੋਈ ਹੱਥੋਂ ਕਿਸੇ ਨੂੰ ਰੋਟੀ ਖੜਾਈ ਹੋਈ ਆ ਕਬੀਰ ਕੋ ਜੇ ਕੋਈ ਆ ਜਾਂਦਾ ਤਾਂ ਤਾਂ ਉਹਨੂੰ ਖਾ ਦਿੰਦਾ ਤਾਂ ਰੋਟੀ ਜੇ ਖਾਣਾ ਚਾਹੇ ਜੇ ਨਹੀਂ ਉਹ ਕਹਿੰਦਾ ਸੀ ਵੀ ਜਲਾਹ ਮੈਂ ਨਹੀਂ ਖਾਣਾ ਦਸਾਂ ਭਾਈ ਤੈਨੂੰ ਕੋ ਸੁੱਕਾ ਛੋਲੇ ਜਾਣ ਲਿਆ ਦਿੰਦੇ ਬਾਜ਼ਾਰ ਤੋਂ ਉਹ ਖਾਲੀ ਕਿਸੇ ਦੇ ਖਾਣ ਨਹੀਂ ਹੈ ਕਿਸੇ ਦੇ ਮੰਗਣ ਲਈ ਹੈ ਉਹ ਕਹਿੰਦਾ ਜੋ ਕੀ ਭੂਸੀ ਖਾਣੂ ਕਬੀਰ ਪ੍ਰੀਤ ਇੱਕ ਸਭ ਕੀ ਹੈ ਪ੍ਰੀਤ ਇੱਕ ਨਾਲੇ ਕਰਨੀ ਚਾਹੀਦੀ ਹੈ ਬਾਲੇ ਸ਼੍ਰੀ ਨਾਲ ਨਹੀਂ ਕਰਨੀ ਚਾਹੀਦੀ ਅੰਦਰਲੇ ਨਾਲ ਕਰਨੀ ਚਾਹੀਦੀ ਹੈ ਖਾਣ ਨੂੰ ਜਾਏ ਜੋ ਵੀ ਭੂਸੀ ਮਿਲੇ ਕਹਿੰਦੇ ਜੌਂ ਦਾ ਆਟਾ ਬਣੇ ਵੇਲੇ ਛਾਣ ਬਣ ਜਵੇ ਜੌਂ ਦਾ ਪੂਰਾ ਹੀ ਬਣ ਜਵੇ ਚਾਹੇ ਬਾਦਰੇ ਜੀ ਦਾ ਕੀ ਨੰਦਰ ਪੱਠੇ ਦਾ ਜਰੀ ਗੁਜ਼ਾਰਾ ਕਰ ਲੈਂਦੇ ਆਪੇ ਪਾਰ ਉਤਾਰਨ ਹਾਰਾ ਆਪੇ ਪਾਰ ਉਤਾਰਨ ਹਾਰਾ ਜਦੋਂ ਨਾਮ ਦਾ ਆਧਾਰ ਹੈ ਨਾਮ ਦਾ ਜਿਹਦਾ ਆਧਾਰ ਹੈ ਬਹੁਤ ਵਿੱਚ ਹੈ ਜਹਾਜ਼ ਵਿੱਚ ਹੈ ਜੇ ਨਾਮ ਨਾਮ ਆਧਾਰਾ ਹੈ ਤਾਂ ਜਹਾਜ਼ ਵਿੱਚ ਹੈ ਤੇ ਜਹਾਜ਼ ਚਲਾਉਣ ਵਾਲਾ ਨਹੀਂ ਉਹ ਰੇਲ ਦੇ ਵਿੱਚ ਆਪਾਂ ਬਹਿ ਜਾਂਦੇ ਆ ਸਟੇਸ਼ਨ ਤੇ ਜਾ ਕੇ 2 ਘੰਟੇ ਰੁਕ ਜਾਂਦੀ ਹੈ ਕਹਿੰਦੇ ਗਾਹ ਕੋਈ ਫਾਲਟ ਪੈ ਗਈ ਤੇ ਆਪਾਂ ਹੁਣ ਗੱਲੇ ਤੁਰ ਕੇ ਚਲੇ ਜਾਵਾਂਗੇ ਆ ਗੱਡੀ ਜੇ ਗੱਡੀ ਤੇ ਅਸੀਂ ਚੜ ਗਏ ਜਹਾਜ਼ 'ਚ ਪਾਰ ਉਤਾਰਨੋਂ ਉਹਨੇ ਆ ਗਿਆ ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਿਰ ਲੇਟ ਜਾਂਦੀ ਹੈ ਪਹਿਲਾਂ ਜਾਂਦੀ ਹੈ ਗੱਜ ਜਾਂਦੀ ਹੈ ਗੱਜ ਨਹੀਂ ਜਾਂਦੀ ਇਹਦੇ ਸਾਨੂੰ ਕੀ ਹੈ ਬਿਸਤਰ ਲੱਗਿਆ ਵਿੱਚ ਬੈਠੇ ਆਰਾਮ ਨਾਲ ਜਾਂ ਜੋ ਉਹਨਾਂ ਦਾ ਜ਼ਿਆਦਾ ਫਿਕਰ ਹੈ ਜਿਹਨਾਂ ਦੀ ਲਾਈਨ ਖਰਾਬ ਹੋਈ ਹੋਈ ਹੈ ਉਹਨਾਂ ਨੂੰ ਚਿੰਤਾ ਨਹੀਂ ਔਰ ਰਾਤ ਨੂੰ ਵੀ ਦੌੜ ਜਾਂਦੇ ਫਿਰਦੇ ਲਾਈਨ ਠੀਕ ਕਰਦੇ ਤੁਸੀਂ ਰਾਮ ਨਾ ਪੈ ਇਸ ਕਰਕੇ ਗਾਹਾਂ ਦਾ ਫਿਕਰ ਸਾਡੂ ਨਹੀਂ ਆਪੇ ਪਾਰ ਉਤਾਰਨ ਸਾਡੀ ਡਿਊਟੀ ਖਤਮ ਨਾਮ ਨੂੰ ਆਧਾਰ ਬਣਾਉਣ ਤੱਕ ਦੀ ਡਿਊਟੀ ਹੈ ਸਾਡੀ ਜਿਹੜਾ ਹੁਕਮ ਦੇ ਵਿੱਚ ਹੈ ਗੁਰ ਕੇ ਪਾਣੇ ਜੇ ਚੱਲੇ ਵਿੱਚ ਬਹੁਤ ਬੈਠਾ ਬਸ ਬਹਿ ਗਿਆ ਬਹੁਤ ਦੇ ਵਿੱਚ ਗਾਂ ਡਰਾਈਵਰ ਜਾਣੇ ਬਹੁਤ ਵਾਲਾ ਜਾਣੇ ਵਾਹ ਜਹਾਜ਼ ਜਾਣੇ ਜਹਾਜ਼ ਦਾ ਡਰਾਈਵਰ ਜਾਣੇ ਉਹ ਤਾਂ ਅੱਜੇ ਘੜ ਕੇ ਬਹਿ ਗਿਆ ਜਾ ਕੇ ਸੂਦਰ ਤਾਂ ਬਾਹਰ ਹੈ ਖਤਰਾ ਤਾਂ ਕੋਈ ਹੈ ਹੀ ਨਹੀਂ یہ کہا دیسی جہاز ہے میں ڈبجو آدمی نے بنایا جہاز تو ہے پروشن نے گھر بنایا پروئی سر نے جہاز بنایا کمل نہیں ڈبتا پانی چ جنا مرضی ہو جائے جہاز تک کتنے ڈبل فل چہاز پیدا ہوتا ہے کمل نہیں ڈبتا جی چاہیے جہاز ہوں پانی کمل نے کدا نام رکھا ہے فل کا ਕਮਰ ਪਾਣੀ ਜਿੱਦੀ ਡੁੱਬਦਾ ਜਿੰਨਾ ਮਰਜੀ ਪਾਣੀ ਆ ਜਾਵੇ ਟੋਕੜਾ ਥੱਲੇ ਜਾੜਾ ਦੀ ਜ਼ਮੀਨ 'ਚ ਕਮਲ ਦੀ ਜੜ ਜ਼ਮੀਨ 'ਚ ਹੈ ਨਹੀਂ ਪਾਣੀ ਦੇ ਵਿੱਚ ਮਿੱਟੀ ਉਹਦੇ ਵਿੱਚ ਉਹ ਫਰਾਕ ਲਈ ਜਾਂਦਾ ਤੇ ਪਾਣੀ ਭਰ ਜੂ ਤਾਂ ਹੋਰ ਹੋ ਜੂ ਤੇ ਕਮਲ ਦੇ ਵਿੱਚ ਉਹ ਜਹਾਜ਼ ਪੈਦਾ ਹੁੰਦਾ ਹੈ ਕਮਲ ਦੇ ਵਿੱਚ ਸ਼ਬਦ ਪੈਦਾ ਹੁੰਦਾ ਉਹਦਾ ਕਮਲ ਵਿੱਚ ਪੈਦਾ ਹੁੰਦਾ ਇਹਦਾ ਤਾਂ ਛਲਕਾ ਵੀ ਡੁੱਬਦਾ ਵਿੱਚੋਂ ਬੀਜ ਨੇ ਕੀ ਡੁੱਬਣ ਕਮਲ ਤਾਂ ਛਲਕਾ ਹੀ ਆ ਉਹ ਛਲਕਾ ਬਾਹਰਲਾ ਛਲਕਾ ਹੀ ਹੁੰਦਾ ਗੁਆਰਾ ਵੀ ਦੇ ਬਾਹਰ ਛਲਕਾ ਹੁੰਦਾ ਅੰਦਰ ਬੀਜ ਹੁੰਦਾ ਬੀਜ ਦਾਲ ਚੜੇ ਹੁੰਦੇ ਨੇ ਮਟਰ ਹੁੰਦੇ ਨੇ ਬੀਜ ਤਾਂ ਅੰਦਰ ਵਾਲਾ ਹੈ ਬਾਹਰ ਦਾ ਛਲਕਾ ਹੈ ਆਪਾਂ ਛਲਕਾ ਦਾ ਦੋ ਗੱਲਾਂ ਨਹੀਂ ਕਹਿੰਦੇ ਦਾਲਾਂ ਛਲਕਾ ਨਹੀਂ ਬਣਦਾ ਛਲਕਾ ਅੱਜ ਚੀਜ਼ ਹੈ ਜਿੰਨਾ ਚਿਰ ਦਾਲ ਲਈ ਉਹਨਾਂ ਚਿਰ ਸਾਬਤ ਹੈ ਸਾਬਤ ਬੂਗੀ ਸਾਬਤ ਮਸਰੀ ਸਾਬਤ ਮਾਂ ਸਾਬਤ ਮਟਰ ਸਾਬਤ ਛੋਲੇ ਜਾਂ ਦਾਲ ਬਣ ਗਈ ਛਿਲਕਾ ਇੱਕ ਪਾਸੇ ਦਾਲ ਇੱਕ ਪਾਸੇ ਇਹ ਹਰਦਾ ਛਿਲਕਾ ਹੀ ਹੈ ਛਿਲਕਾ ਵੀ ਤਾਂ ਹੁੰਦਾ ਹੀ ਹੈ ਬਸ ਗੁਰ ਪਰਚੈ ਮਨ ਸਾਜ ਸੁਣ ਜਿਹਦਾ ਛਿਲਕਾ ਵੀ ਨਹੀਂ ਡੁੱਬਦਾ ਤੇ ਅੰਦਰਲੀ ਦੀ ਜਿਹੜੀ ਟੁਕੜਾ ਲੱਕੜ ਹੈ ਕੋਈ ਲੱਕੜ ਦੇ ਉੱਤੇ ਝਿਰਕਾ ਨਹੀਂ ਹੁੰਦਾ ਲੱਕੜ ਆਪਾਂ ਛੱਡ ਦਿੱਤੀ ਪਾਣੀ 'ਚ ਐਨਾ ਝਿਰਕਾ ਵੀ ਨਹੀਂ ਡੁੱਬਦਾ ਤੇ ਲੱਕੜ ਕੇ ਮੈਨੂੰ ਪੁੱਛੂ ਇਹ ਝਿਰਕਾ ਵੀ ਉੱਤੇ ਚੜਦਾ ਲੱਕੜ ਦੇ ਉੱਤੇ ਫਿਰ ਝਿਰਕਾ ਹੀ ਟੱਚਿਆ ਪਾਣੀ ਨਾਲ ਤਾਂ ਗੁਰ ਪਰਚੈ منساج سما گر پرچا منساج سما جی گیانچے گیان کا پرچا لگ جائے جی مہاراج داپس پرچ جان دے یہ کل پرچتے نہیں شبد وچار پرچتے یہی گیان کا پرچا ہو گر جڑیا رہے یہ گرپرچا ستگو نے کہا بھی باڑی بچارو بچار ਬਾਰ ਬਾਰ ਕਹੇ ਬਾਣੀ ਨੂੰ ਵਿਚਾਰ ਨੂੰ ਪਰਚਾ ਸ਼ਬਦ का ਪਰਚਾ का था शब्द का ਗੁਰ ਪਰਚੇ ਦਾ ਮਤਲਬ ਹੈ ਗੁਰ ਪਰਚਾ ਕੀ ਹੈ ਜੋ ਗੁਰੂ ਨੇ ਕਿਹਾ ਪਰਚਾ ਪਰਚਾ ਸ਼ਬਦ ਦਾ ਦਿਦਾਰ ਖਾਲਸੇ ਦਾ ਪੂਜਾ ਅਕਾਲ ਦੀ ਅਕਾਲ ਕੌਣ ਹੈ ਅਕਾਲ ਹੈ ਅੰਦਰਲਾ ਜਿਹੜਾ ਮੂਲ ਹੈ ਜਿਹੜਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਇਹ ਵਿਨਾਸ਼ੀ ਪੁਰਖਾ ਹੈ ਸਭ ਦੇ ਇਹ ਅਕਾਲ ਹੈ ਇਸੇ ਦਾ ਇਸੇ ਦੀ ਪੂਜਾ ਅਕਾਲ ਦੀ ਅੰਦਰਲੇ ਦੀ ਉਹ ਤਨ ਮਨ ਅਰ ਪੂ ਪੂਜੜਾ ਉਹਦੀ ਪੂਜਾ ਕਰਨੀ ਹੈ ਬਾਹਰ ਕਿਸੇ ਦੀ ਨਹੀਂ ਕਰਨੀ ਅੰਦਰ ਅਕਾਲ ਹੈ ਸਤਗੁਰ ਅਕਾਲ ਹੈ ਕੋਈ ਗੁਰ ਪਰਚਾ ਉਸੇ ਦਾ ਪਰਚਾ ਗੁਰ ਪਰਚੇ ਮਨ ਸਾਧ ਸਮਾਏ ਉਸੇ ਦਾ ਪਰਚਾ ਉਸੇ ਨਾਲ ਪਰਚਣਾ ਹੋਰ ਕਿਤੇ ਨਾ ਅਕਾਲ ਨਾਲ ਪਰਚ ਜਾਣਾ ਅਕਾਲ ਨਾਲ ਪਰਚ ਜੂ ਅਕਾਲ ਹੋ ਜੂਗਾ ਕਾਲ ਜਿੱਤਿਆ ਜਾਊਗਾ ਪ੍ਰਣਮਤ ਨਾਨਕ ਕਾਲ ਨਾ ਖਾਏ ਫੇ ਕਾਲ ਕਿਵੇਂ ਖਾ ਲੂਗਾ ਇੱਕ ਬਾਬਾ ਅਕਾਲ ਰੂਪ ਜਦ ਬਾਬਾ ਇੱਕ ਹੋ ਜਾਂਦਾ ਫਿਰ ਅਕਾਲ ਰੂਪ ਹੁੰਦਾ ਜਦੇ ਕੋ ਜਾਂਦਾ ਫਿਰ ਬਾਬਾ ਹੈ ਦਾਲ ਵਿੱਚ ਗੁੜ ਚੇਲਾ ਜੇ ਦਾਲ ਹੈ ਮਨ ਕਰਕੇ ਚੇਲ ਚਿੱਤ ਕਰਕੇ ਗੁਰ ਗੁਰ ਚੇਲ ਜਦ ਇਹ ਹੋ ਗਿਆ ਸਭ ਸੁਣ ਦੋਗਾ ਫਿਰ ਬਾਬਾ ਰਿਸ਼ਤੇਦਾਰੀ ਇੱਥੇ ਹੈ ਸੰਸਾਰ 'ਚ ਸੰਸਾਰ ਦੀ ਰਿਸ਼ਤੇਦਾਰੀ ਕਰਦੇ ਸੀ ਦੇਸ ਨਾਲ ਬਾਬੇ ਦੇ ਵਿੱਚ ਬਾਬਾ ਆਪਣਾ ਪਸ਼ੂ ਸਿਖਾਉ ਬਾਪ ਨੂੰ ਨਹੀਂ ਗਿਆ ਬਾਬੇ ਨੂੰ ਪ੍ਰਣਵਤ ਨਾਨਕ ਕਾਲ ਨਾ ਖਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਨਕ ਬੇਨਤੀ ਕਰਦਾ ਫਿਰ ਕਾਲ ਕਿਵੇਂ ਖਾ ਲੂ ਉਹ ਰੁਕੋ ਜਾ ਕੇ ਉਹ ਚ ਸਾਜ ਸਮਾਏ ਪਿੰਜਰਾ ਉਹਨੂੰ ਬਣਾਓ ਜਿਹਦੇ ਤੇ ਕਾਲ ਦਾ ਠੰਡਾ ਲੱਗਦਾ ਹੀ ਨਹੀਂ ਜਿਹਦੇ ਕਾਲ ਨੇੜੇ ਜਾਂਦਾ ਹੀ ਨਹੀਂ ਹਾਂ ਛੋਟਾ ਤੂੰ ਪਿੰਜਰ ਮੋਰ ਸਤਗੁਰ ਨੂੰ ਪਿੰਜਰਾ ਬਣਾ ਦੇ ਉਹਦੇ ਵਿੱਚ ਸਮਾ ਜਾ ਕਾਲ ਫਿਰ ਉਹ ਤੱਕ ਕਾਲ ਦਾ ਜਾ ਹੀ ਨਹੀਂ ਸਕਦਾ ਸਤਗੁਰ ਮੇਰਾ ਸਦਾ ਸਦਾ ਨਾ ਆਏ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਪੁਰਖ ਅਵਨਾਸ਼ੀ ਹੈ ਸਭ ਮੇਰੇ ਹੱਥ ਵਿੱਚ ਇਹ ਆਪ ਜੀਵ ਅਵਨਾਸ਼ੀ ਹੈ ਇਹ ਜੀਵ ਵਿੱਚ ਅਵਨਾਸ਼ੀ ਵਾਲਾ ਗੁਣ ਹੁਣ ਵੀ ਹੈ ਚਾਰ ਗੁਣ ਇਹਦੇ ਵਿੱਚ ਹੈਗੇ ਨੇ ਚਾਰ ਔਗਣ ਵਰਤੇ ਨੇ ਮਨ ਮੈਲਾ ਬਲੀਨ ਹੋਣ ਕਰਕੇ ਚਾਰ ਔਗਣ ਇਹਨਾਂ ਨਾਲ ਜੁੜ ਗਏ ਖੱਬੇ ਹੱਥ ਦੇ ਵਿੱਚ ਕਮਜ਼ੋਰੀ ਆ ਗਈ ਮਨ ਖੱਬਾ ਹੱਥ ਹੈ ਖੱਬਾ ਐਸਾ ਮਾਰਿਆ ਗਿਆ ਲਗਵਾ ਇਹਨੂੰ ਇਹ ਕਿੱਸਾ ਜਿਉਂਦਾ ਤੇ ਜਿਹੜਾ ਸੱਚ ਨਾਲ ਜੁੜਿਆ ਹੋਇਆ ਐਸਾ ਜਿਉਂਦਾ ਤੇ ਹੋਰ ਅੰਦਰਲਾ ਅਵਨਾਸ਼ੀ ਹੈ ਅੰਦਰਲਾ ਹੀ ਸਵੈਭੰਗ ਹੈ ਉਹਦੀ ਸ਼ਕਤੀ ਨਾਲ ਇਹ ਮਨ ਅਡ ਹੋਇਆ ਹੋਇਆ ਹੈ ਜਦ ਮਨ ਨਹੀਂ ਮੰਨਦਾ ਅੱਡ ਕਰ ਦਿੰਦਾ ਤਾਂ ਪਿਓ ਨਹੀਂ ਕਰਨਾ ਪੁੱਤ ਨੂੰ ਉਹ ਕਹਿੰਦਾ ਵੀ ਨਹੀਂ ਮੰਨਦਾ ਤਾਂ ਇਹਨੂੰ ਕਰੋ ਚਲੋ ਚਲੋ ਦੇ ਦੋ ਦੋ ਵਗੇ ਜਿਹੜੀ ਆਉਂਦੀ ਹੈ ਇੱਕ ਅੱਧਾ ਕਮਰਾ ਦੇ ਦੋ ਉਹਨੇ ਕਰਨਾ ਹੁਣ ਕਿਹਨੇ ਕਰਨਾ ਜੇ ਬੁੱਢੇ ਦੀ ਜਦੋਂ ਉਹਦਾ ਕੋ ਮਾਪਾ ਨੂੰ ਘਰੋਂ ਨਿਕਲੋ ਆਰਡਰ ਨਹੀਂ ਕਰਦਾ ਉਹ ਘਰੋਂ ਕੱਢਦਾ ਹੁੰਦਾ ਬੁੱਢੇ ਨਹੀਂ ਅੜ ਮਾਪਾ ਮਾਪੇ ਨੂੰ ਬੁੱਢੇ ਘਰੋਂ ਕੱਢਦੇ ਹੁੰਦੇ ਜਦੋਂ ਦੀ ਚੱਲੇ ਮਾਪਾ ਘਰੋਂ ਨਹੀਂ ਕੱਢਦਾ ਅੜ ਕਰਦਾ ਹੁੰਦਾ ਇਹਨੂੰ ਅੜ ਕਰਕੇ ਦੇਖ ਲੈਣ ਦੋ ਜਦ ਇਹਨੂੰ ਅਗਲਾ ਜੂ ਫਿਰ ਆਪੇ ਅਗਲਾ ਜਾਣਦਾ ਅਗਲ ਆਉਣ ਵਾਸਤੇ ਅੱਡ ਕੀਤਾ ਅਗਲ ਵਾਸਤੇ ਇੱਥੇ ਆਇਆ ਜਦ ਇੱਕ ਹੋ ਗਿਆ ਚਿੱਤ ਵਾਲੇ ਗੁਣ ਪੂਰੇ ਨੇ ਬਾਪ ਵਾਲੇ ਗੁਣ ਨਹੀਂ ਗਵਾਏ ਹੋਏ ਬਾਪ ਨੇ ਆਪਣੇ ਗੁਣ ਨਹੀਂ ਗਵਾਏ ਪੁੱਤ ਖਬੂਤ ਹੋ ਗਿਆ ਸਬੂਤ ਹੋਣਾ ਨੇ ਬਾਬਾਣੀਆਂ ਕਹਾਣੀਆਂ ਪੁੱਤ ਸਪੂਤ ਬਾਬਾਣੀਆਂ ਕਹਾਣੀਆਂ ਕੀ ਨੇ ਆ ਗੁਰਬਾਣੀ ਬਾਬਾਣੀ ਕਹਾਣੀ ਹੈ ਇਹ ਬਾਬੇ ਤੋਂ ਆਈ ਹੋਈ ਹੈ ਕਹਾਣੀ ਬਾਪ ਨੇ ਤਾਂ ਕਥਨ ਕੀਤੀ ਹੈ ਬਾਪ ਨੇ ਤਾਂ ਕਥਨ ਕੀਤੀ ਹੈ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਈ ਉਹ ਰਾਤੇ ਦਾ ਫੁੱਲ ਠੱਕ ਜਾਂਦਾ ਪਿੱਛੋਂ ਸੁਣੀ ਹੈ ਬਾਪ ਤੋਂ ਪਿਤਾ ਦਾ ਜਨਮ ਕਿਆ ਜਾਣੇ ਭੂਤ ਪਰ ਪਿਤਾ ਦਾ ਜਨਮ ਤਾਂ ਪਿਤਾ ਵੀ ਨਹੀਂ ਜਾਣਦਾ ਆਪਣਾ ਜਨਮ ਜਾਣਦੇ ਆਪਾਂ ਮੇਰੇ ਬਾਬੇ ਨੇ ਦੱਸਿਆ ਪਿਤਾ ਦਾ ਜਨਮ ਜਿਹੜਾ ਇਹ ਦੱਸਿਆ ਇਹ ਬਾਬੇ ਤੋਂ ਸੁਣੀ ਇਹ ਕਹਾਣੀ ਹੈ ਇਹ ਰਾਜਾ ਰਾਮ ਪਿਤਾ ਹੈ ਪਿਤਾ ਦੀ ਕਹਾਣੀ ਹੈ ਸਾਰੀ ਪਿਤਾ ਨੇ ਦੱਸੀ ਪਿਤਾ ਤੋਂ ਕਹਾਈ ਹੈ ਉਹਨੇ ਬਾਬੇ ਨੇ ਕਹਾਣੀ ਸਾਰੀ ਬਾਪ ਦੀ ਹੈ ਪਰ ਦਸੂ ਦਾ ਬਾਬਾ ਹੀ ਬਾਪ ਦਾ ਜਾਂ ਜੰਮਿਆ ਦੀ ਉਹਨੂੰ ਪਤਾ ਹੀ ਨਹੀਂ ਤਾਂ ਸੰਸਾਰ ਪੈਦਾ ਸਾਚੇ ਤੋਂ ਬਾਬਾ ਨੂੰ ਪਿਆ ਬਾਬੇ ਨੂੰ ਤਾਂ ਪਤਾ ਹੀ ਨਹੀਂ ਇਹ ਬਾਬੇ ਦੀ ਕਹਾਣੀ ਹੈ ਬਾਬਾਣੀਆਂ ਕਹਾਣੀਆਂ ਜਿਹੜੇ ਕਰਨ ਵਾਲੇ ਨੇ ਕਹਾਣੀਆਂ ਕਸਰ ਕਰਨ ਵਾਲੇ ਨੇ ਭਗਤ ਨੇ ਉਹ ਪੂਤ ਸਬੂਤ ਨੇ ਜਦ ਸਬੂਤ ਹੋ ਜਾਂਦਾ ਚਾਰੇ ਗੁਣ ਪੂਰੇ ਹੋ ਜਾਂਦੇ ਗੁਰਬਾਣੀ ਦੀ ਕਥਾ ਕਰਦੀ ਗੁਰਮਤ ਦੀ ਸੋਚੀ ਗੁਰਮਤ ਨੂੰ ਜਪਣਾ ਤੇ ਜਪੋੜੋ ਗੁਰਮਤ ਨੂੰ ਸਮਝਣਾ ਤੇ ਸਮਝਾਉਣਾ ਗੁਰਮਤਿ ਨੂੰ ਸਮਝਣਾ ਤੇ ਕਥਨ ਕਰਨਾ ਹਰ ਕੀ ਕਥਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਇਹ ਹਰ ਕੀ ਕਥਾ ਦਾ ਕਥਨ ਕਰਨਾ ਇਹ ਬਾਬਾਣੀ ਕਹਾਣੀ ਹੈ ਇਹ ਕਰਦੇ ਕੌਣ ਨੇ ਬੂਤ ਸਪੂਤ ਕਬੀਰ ਪੂਤ ਸਪੂਤ ਹੈ ਨਾਨਕ ਪੂਤ ਸਪੂਤ ਹੈ ਰਵਿਦਾਸ ਪੂਤ ਸਪੂਤ ਹੈ ਤਨਾ ਪੂਤ ਸਪੂਤ ਹੈ ਸਾਰੇ ਭਗਤ ਪੂਤ ਸਪੂਤ ਨੇ ਜਿਹਨੇ ਬੈਠੇ ਪਹਿਲਾਂ ਵਾਲੇ ਵੀ ਪੂਤ ਸਪੂਤ ਨੇ ਗਾਹਰ ਜਿਹੜੇ ਹੋਣਗੇ ਉਹ ਵੀ ਪੂਤ ਸਪੂਤ ਨੇ ਜਿਹੜਾ ਇਹ ਕਹਾਣੀ ਕਰੂਗਾ ਉਹ ਪੂਤ ਸਪੂਤ ਹੈ ਉਹ ਕਰਦੇ ਹੁੰਦੇ ਨਾਮ ਤਤ ਇਹਨਾਂ ਨੇ ਜੋੜ ਦੀ ਚਾਹ ਕੇ ਮਾਇਆ ਨਾਲ ਇਹ ਕੀ ਕਰਦੇ ਨੇ ਅਰਥ ਪੂਤ ਸਪੂਤ ਕਰਨ ਵਿਦਵਾਨਾਂ ਨੇ ਕੀ ਅਰਥ ਕੀਤਾ ਪੂਤ ਸਪੂਤ ਕਰਨ ਜਿਹੜੀਆਂ ਬਾਰਾਂ ਉਹਨਾਂ ਨੇ ਢਾਡੀ ਅਸਲ ਉਹਦੇ ਸਾਕੇ ਇਹ ਕੋ ਸਬੂਤ ਕਰਨ ਇੱਕ ਬੁੱਤ ਨੇ ਜਿਹੜੇ ਇਹ ਕਰਦੇ ਨੇ ਇਹ ਕਹਾਣੀਆਂ ਬਾਬਾਣੀਆਂ ਕਹਾਣੀਆਂ ਦੀ ਬਾਬਾ ਕਿਹਨੂੰ ਮੰਨਿਆ ਗੁਰਬਾਣੀ ਚ ਬਾਬਾ ਕਿਹਨੂੰ ਮੰਨਿਆ ਕਬੀਰ ਬਾਬਾ ਕਿਹਨੂੰ ਕਹਿੰਦਾ ਨਾਨਕ ਬਾਬਾ ਕਿਹਨੂੰ ਕਹਿੰਦਾ ਜਿਹੜਾ ਨਾਨਕ ਦਾ ਬਾਬਾ ਹੈ ਜਿਹੜਾ ਬੋਲ ਰਿਹਾ ਜਿਹੜਾ ਬਾਬਾ ਬੋਲ ਰਿਹਾ ਉਹਦੇ ਬਾਬੇ ਦੀ ਗੱਲ ਹੈ ਤੁਹਾਡੇ ਬਾਬੇ ਦੀ ਗੱਲ ਨਹੀਂ ਹੈ ਤੁਸੀਂ ਆਪਣੇ ਬਾਬੇ ਦੀ ਕਹਾਣੀ ਦੀ ਗੱਲ ਕਰ ਲਾਗੇ ਜਿਹੜਾ ਬੋਲ ਰਿਹਾ ਉਹਦੇ ਬਾਬੇ ਦੀ ਗੱਲ ਕਰੋ ਬਾਇਓਗ੍ਰਾਫੀ ਉਹਨੇ ਆਪਣੀ ਲਿਖੀ ਹੈ ਤੁਸੀਂ ਆਪਣੇ ਨਾਲ ਜੋੜ ਲਈ ਲਿਆ ਕੇ ਬਾਇਓਗ੍ਰਾਫੀ ਜਿਹਨੇ ਬੋਲੀ ਹੋਈ ਹੈ ਭਗਤੀ ਉਹਦਾ ਬਾਬਾ ਕੌਣ ਸੀ ਉਹਦੀ ਕਹਾਣੀ ਦੀ ਗੱਲ ਹੈ ਨਾ ਕਿ ਤੁਹਾਡੇ ਬਾਬੇ ਦੀ ਕਹਾਣੀ ਦੀ ਗੱਲ ਹੈ ਤੁਸੀਂ ਬਾਬੇ ਡੁਪਲੀਕੇਟ ਬਣਾ ਲਓਗੇ ਸਿੱਖ ਜੇ ਡੁਪਲੀਕੇਟ ਹੋ ਜੇ ਤਾਂ ਹੁੰਦੇ ਸਿੱਖ ਨਾਨਕ ਦੇ ਫਿਰ ਤਾਂ ਨਾਨਕ ਦੀ ਗੱਲ ਨਾਨਕ ਵਾਲਾ ਹੀ ਬਾਬਾ ਬੰਦੇ ਤੁਸੀਂ ਸਿੱਖੇ ਡੁਪਲੀਕੇਟ ਹੋ تھوڑا بابا بھی ڈپلیٹ تو ڈپلیٹ تھے ارتھ بھی ڈپلیکیٹ تھوڑا باڑا بھی ڈپلیکیٹ فردے مایا سکھ ہوں مایا کے پیچھے کیوں فرتے سکھ ہوں راج کے پیچھے کیوں پہ نام کے سکھ ہیں کام کے نہیں نام کے تو سکھ ہیں سب کام کا کوئی بھی نہیں ਕਾਮ ਕੇ ਸਿੱਖ ਦੀ ਗੱਲ ਹੈ ਨਾਮ ਕੇ ਸਿੱਖ ਦੀ ਗੱਲ ਨਹੀਂ ਗੁਰੂ ਨੂੰ ਚਾਹੀਦਾ ਨਾਮ ਦਾ ਸਿੱਖ ਨਹੀਂ ਚਾਹੀਦਾ ਕਾਮ ਦਾ ਸਿੱਖ ਚਾਹੀਦਾ ਕੰਮ ਦੇ ਉਹ ਤੇ ਜਿਹਨਾਂ ਨੇ ਖੜੇ ਹੋਏ ਸਿਰ ਦੇ ਉੱਤੇ ਕੰਮ ਦੇ ਉਹ ਤੇ ਸਿਰ ਮੁੰਗਿਆ ਖੜੇ ਹੋ ਗਏ ਵੀ ਲੈ ਲੋ ਉਹਦੇ ਦੂਏ ਤੇ ਨਾਮ ਦੇ ਤੇ ਸਾਰੇ ਬਸ ਦੇਖਦੇ ਰਹੇ ਨਾਮ ਦੇ ਤੇ ਦੇਖਦੇ ਰਹੇ ਕੁਝ ਭੱਜ ਕੇ ਮਾਤਾ ਕੋ ਆ ਗਏ ਵੀ ਆ ਕੀ ਕਹਿਣਾ ਬੋਲ ਰਿਹਾ ਗਿਆ ਡਰ ਗਏ ਬਹੁਤੇ ਤਾਂ ਦਾਨ ਹੈ ਤੇ ਛਕਣ ਵਜਾਉਣ ਨੂੰ ਵਧੀਆ ਮਿਲਦਾ ਸੀ ਰੋਜ਼ ਕੜਾ ਬਣਦਾ ਸੀ ਹਾਂਜੀ